ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਸਿੱਖ ਕੀ ਕਾਮਰੇਡ ਪਿਛਲੀ ਸਦੀ ਦੀਆਂ ਘਟਨਾਵਾਂ ਦੀ ਥੋੜੀ ਬਹੁਤੀ ਜਾਣਕਾਰੀ ਰੱਖਣ ਵਾਲੇ ਵਿਅਕਤੀਆਂ ਨੂੰ ਇਹ ਭਲੀ ਭਾਂਤ ਪਤਾ ਹੈ ਕਿ ਪੰਜਾਬ ਵਿੱਚ ਕਮਿਊਨਿਸਟ ਵਿਚਾਰਧਾਰਾ ਦਾ ਆਗਮਨ ਵਿਦੇਸ਼ੋਂ ਆਏ ਗਦਰੀ ਬਾਬਿਆਂ ਨਾਲ ਹੋਇਆ ਹੈ ਇਹਨਾਂ ਗਦਰੀ ਬਾਬਿਆਂ ਵਿੱਚੋਂ ਤਕਰੀਬਨ 80 ਫੀਸਦੀ ਧਰੋਂ ਅੰਦਰੋਂ ਗੁਰੂ ਨਾਨਕ ਅਤੇ ਦਸ਼ਮੇਸ਼ ਪਿਤਾ ਦੀ ਸਿੱਖੀ ਨਾਲ ਜੁੜੇ ਹੋਏ ਸਨ ਇਹਨਾਂ ਵਿੱਚੋਂ ਗਦਰ ਲਹਿਰ ਸਮੇਂ ਗੁਪਤਵਾਸ ਵੇਲੇ ਵਿਦੇਸ਼ਾਂ ਵਿੱਚ ਕਮਿਊਨਿਸਟ ਵਿਚਾਰਧਾਰਾ ਦੇ ਸਾਂਝੀਵਾਲਤਾ ਦੇ ਸੂਲ ਨੂੰ ਕਬੂਲਦੇ ਹੋਏ ਜੋ ਕਿ ਸਿੱਖੀ ਸਿਧਾਂਤ ਦੇ ਤਿੰਨ ਮਹਾਨਤਮ ਗੁਰਮੁਖ ਨਾਮ ਦਾਨ ਇਸ਼ਨਾਨ ਅਰਥਾਤ ਨਾਮ ਜਪਣਾ ਧਰਮ ਦੀ ਕਿਰਤ ਕਰਕੇ ਵੰਡ ਛਕਣਾ ਦੇ ਇੱਕ ਅਸੂਲ ਵੰਡ ਛਕਣ ਨਾਲ ਮਿਲ ਖਾਂਦਾ ਸੀ ਇਸ ਕਰਕੇ ਇਸ ਪਾਸੇ ਇਹ ਉਲਾਰੂ ਹੋ ਗਏ ਇਨ੍ਹਾਂ ਮਹਾਨ ਗਦੀ ਬਾਬਿਆਂ ਦੀਆਂ ਫੋਟੋਆਂ ਅੱਜ ਵੀ ਅਜਾਇਬ ਘਰਾਂ ਅਤੇ ਕਿਤਾਬਾਂ ਵਿੱਚ ਦੇਖੀਆਂ ਜਾ ਸਕਦੀਆਂ ਹਨ ਬਾਬਾ ਸੋਨ ਸਿੰਘ ਪਖਨਾ ਬਾਬਾ ਹਰਦਿੱਤ ਸਿੰਘ ਪਠਲ ਬਾਬਾ ਵਿਸਾਖਾ ਸਿੰਘ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਸੇਵਾ ਸਿੰਘ ਠੀਕਰੀ ਵਾਲਾ ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਅਨੇਕਾਂ ਹੋਰ ਪੂਰਨ ਤੌਰ ਤੇ ਅੰਮ੍ਰਿਤਧਾਰੀ ਗੁਰਬਾਣੀ ਦੇ ਨਿਤਨੇਮੀ ਨਾਮ ਰਸੀ ਅਤੇ ਸ਼ਸਤਰਧਾਰੀ ਸਨ ਬਾਬਾ ਵਿਸਾਖਾ ਸਿੰਘ ਦੀ ਉੱਤਮ ਆਤਮਿਕ ਅਵਸਥਾ ਨੂੰ ਸਮੁੱਚੇ ਪੰਥ ਨੇ ਦੇ ਹੋਏ ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਵਾਉਣ ਪਿੱਛੋਂ ਸਭ ਤੋਂ ਪਹਿਲੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਗੁਰਸਿੱਖੀ ਦੇ ਰੰਗਣ ਵਿੱਚ ਰੰਗੇ ਹੋਏ ਇਹਨਾਂ ਬਾਬਿਆਂ ਨੇ ਸਾਰੀ ਜ਼ਿੰਦਗੀ ਕਦੇ ਕਿਸੇ ਨੂੰ ਗੁਰਬਾਣੀ ਦੇ ਪਾਠ ਨਾਮ ਜਪਣ ਅੰਮ੍ਰਿਤ ਛਕਣ ਜਾਂ ਪੰਜਕਕਾਰੀ ਰਹਿ ਤੋਂ ਨਹੀਂ ਰੋਕਿਆ ਬਲਕਿ ਬਾਬਾ ਵਿਸਾਖਾ ਸਿੰਘ ਜੀ ਨੇ ਖੁਦ ਹਜ਼ਾਰਾਂ ਸਿੱਖਾਂ ਨੂੰ ਅੰਮ੍ਰਿਤ ਪਾਨ ਕਰਾ ਕੇ ਦਸ਼ਮੇਸ਼ ਜੀ ਦੀ ਸਿੱਖੀ ਦੇ ਬਾਗ ਨੂੰ ਹਰਿਆ ਭਰਿਆ ਕੀਤਾ ਇਹਨਾਂ ਗਦਰੀ ਬਾਬਿਆਂ ਦੀ ਜੀਵਨ ਜੁਗਤ ਇਮਾਨਦਾਰੀ ਦੇਸ਼ ਭਗਤੀ ਗੁਰ ਭਗਤੀ ਗਰੀਬ ਕਿਸਾਨਾਂ ਦੇ ਭਲੇ ਲਈ ਕੀਤੀਆਂ ਕੁਰਬਾਨੀਆਂ ਅਤੇ ਸਿੱਖੀ ਸਰੂਪਕਾਰ ਸਿੱਖ ਸਮਾਜ ਕਮਿਊਨਿਸਟ ਵਿਚਾਰਧਾਰਾ ਦੇ ਨੇੜੇ ਹੋ ਗਿਆ ਇਸ ਤੋਂ ਅਗਲੇ ਪੜਾਅ ਵਿੱਚ ਕਮਿਊਨਿਸਟ ਵਿਚਾਰਧਾਰਾ ਦੇ ਵੇਦ ਵਿਆਸ ਪ੍ਰੀਤ ਲੜੀ ਦੇ ਮਾਲਕ ਸਰਦਾਰ ਗੁਰਬਖਸ਼ ਸਿੰਘ ਉਰਫ ਦਾਰਜੀ ਜੋ ਕਿ ਅਮਰੀਕਾ ਤੋਂ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਆਏ ਸੀ ਮੰਚ ਤੇ ਆਏ ਇਹਨਾਂ ਦੀ ਕਿਰਪਾ ਸਦਕਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਚਲਾਈ ਸਿੱਖੀ ਨੂੰ ਜੋ ਕਿ ਅਧਿਆਤਮਕ ਰੰਗ ਨਾਲ ਸ਼ਰਸ਼ਾਰ ਅਤੇ ਪਰਮੇਸ਼ਰ ਦੇ ਪ੍ਰੇਮ ਲਈ ਧੁਰ ਅੰਦਰੋਂ ਨਿਕਲੀਆਂ ਹੁੱਕਾਂ ਨਾਲ ਭਰੀ ਪਈ ਹੈ ਇਸ ਨੂੰ ਨਿਊਟਨ ਡਾਰਵਨ ਆਦਿ ਦੇ ਸਾਇੰਟਿਫਿਕ ਧਰਮ ਵਿੱਚ ਰੰਗ ਦਿੱਤਾ ਗਿਆ ਪ੍ਰੀਤ ਲੜੀ ਵਿੱਚ ਛਪੇ ਲੇਖਾਂ ਤੋਂ ਪਤਾ ਚੱਲਦਾ ਹੈ ਕਿ ਇਹ ਆਪ ਆਪਣੀ ਫੌਜੀ ਸਰਵਿਸ ਵੇਲੇ ਈਰਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਧਾਰਨ ਕਿਤਾਬ ਵਾਂਗ ਹੋਰ ਕਿਤਾਬਾਂ ਨਾਲ ਮੇਜ਼ ਤੇ ਰੱਖ ਕੇ ਅਧਿਐਨ ਕਰਿਆ ਕਰਦੇ ਸਨ ਸਿੱਖ ਪਲਟਨ ਵੱਲੋਂ ਭੇਟ ਕੀਤੇ ਨੁਮਾਲੇ ਉਤਾਰ ਕੇ ਆਪਣੀ ਸੇਵਾ ਲਈ ਆਈ ਇਸਤਰੀ ਦੇ ਬੱਚਿਆਂ ਦੇ ਤਨ ਕੱਜਣ ਲਈ ਦਿੰਦੇ ਰਹੇ ਪਰ ਆਪਣੀ ਤਨਖਾਹ ਵਿੱਚੋਂ ਗੁਰਸਿੱਖੀ ਅਸੂਲ ਅਨੁਸਾਰ ਦਸਵਾਂ ਦੇ ਵਿੱਚੋਂ ਕੱਪੜਾ ਲੈ ਕੇ ਦੇਣਾ ਇਹਨਾਂ ਨੂੰ ਮੁਆਫਕ ਨਹੀਂ ਆਇਆ ਇਹ ਸਾਰੀ ਉਮਰ ਕਹਿੰਦੇ ਰਹੇ ਕਿ ਜੋ ਮਰ ਗਿਆ ਉਸ ਵਾਸਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਦਾ ਕੋਈ ਫਾਇਦਾ ਨਹੀਂ ਇਹ ਅੰਧ ਵਿਸ਼ਵਾਸ ਹੈ ਪਰ ਆਪ ਜਦ ਪੀਜੀਆਈ ਵਿੱਚ ਬਿਸਤਰੇ ਤੇ ਪਏ ਸੀ ਅਤੇ ਜਥੇਦਾਰ ਗੁਰਬਚਨ ਸਿੰਘ ਟੌੜਾ ਜੀ ਇਹਨਾਂ ਨੂੰ ਮਿਲਣ ਗਏ ਤਾਂ ਹੱਥ ਜੋੜ ਕੇ ਡਿਡਿਆ ਕੇ ਕਹਿਣ ਲੱਗੇ ਮੇਰੇ ਲਈ ਅਰਦਾਸ ਕਰੋ ਤਾਂ ਜੋ ਮੇਰਾ ਛੁਟਕਾਰਾ ਹੋ ਸਕੇ ਸੁਣਨ ਵਿੱਚ ਆਇਆ ਹੈ ਕਿ ਇਹਨਾਂ ਨੇ ਠੀਕ ਹੋ ਕੇ ਅਖੰਡ ਪਾਠ ਵੀ ਕਰਵਾਇਆ ਅਤੇ ਅਖੀਰਲੇ ਸਮੇਂ ਮਾਲਾ ਵੀ ਫੇਰਨ ਲੱਗ ਪਏ ਸੀ ਸਾਰੀ ਉਮਰ ਆਪਣੀ ਵਿਚਾਰਧਾਰਾ ਨੂੰ ਪ੍ਰਚਾਰਨ ਲਈ ਗੁਰਬਾਣੀ ਤੇ ਤਰੋੜ ਮਰੋੜ ਅਰਥ ਕਰਦੇ ਰਹੇ ਪ੍ਰੀਤ ਲੜੀ ਵਿੱਚ ਗੁਰਦੁਆਰਾ ਟੰਟਾ ਸਾਹਿਬ ਅਤੇ ਮੰਦਰ ਪੁਆੜ ਦੇਵੀ ਵਰਗੇ ਲੇਖ ਧਾਰਮਿਕ ਵਿਅਕਤੀਆਂ ਦੇ ਹਿਰਦਿਆਂ ਨੂੰ ਵਲੂੰਦਰਦੇ ਰਹੇ ਤਕਰੀਬਨ 3 ਦਹਾਕਿਆਂ ਦੇ ਪ੍ਰੀਤ ਲੜੀ ਦੇ ਲੇਖਾਂ ਦਾ ਸਦਕਾ ਸਕੂਲਾਂ ਤੇ ਕਾਲਜਾਂ ਦਾ ਵਿਦਿਆਰਥੀ ਵਰਗ ਗੁਰੂ ਨਾਨਕ ਅਤੇ ਦਸ਼ਮੇਸ਼ ਦੀ ਸਿੱਖੀ ਨਾਲ ਟੁੱਟ ਕੇ ਪ੍ਰੀਤ ਲੜੀ ਦੇ ਪ੍ਰਚਾਰੇ ਨਿਊਟਨ ਗਲੀਲੀਓ ਅਤੇ ਡਾਰਵਨ ਦੀ ਸਿੱਖੀ ਨਾਲ ਜੁੜ ਗਿਆ ਅਤੇ ਸਿੱਖ ਸਰੂਪ ਦੇ ਕਕਾਰਾਂ ਨੂੰ ਤਿਲਾਂਜਲੀ ਦੇ ਗਿਆ ਇਸ ਸਾਇੰਟਿਫਿਕ ਧਰਮ ਨੂੰ ਮੰਨਣ ਵਾਲੇ ਚਾਰੇ ਉਹ ਲੈਨਿਨਵਾਦੀ ਹਨ ਜਾਂ ਮਾਰਕਸਵਾਦੀ ਨੇ ਬੜੀ ਚਤਰਾਈ ਨਾਲ ਆਪਣੇ ਤਿੰਨ ਜਥੇ ਬਣਾਏ ਹੋਏ ਹਨ ਪਹਿਲੇ ਜਥੇ ਨੇ ਸਿਆਸੀ ਮੰਚ ਸੰਭਾਲਿਆ ਹੋਇਆ ਹੈ ਦੂਸਰੇ ਜਥੇ ਦਾ ਨਾਮ ਤਰਕਸ਼ੀਲ ਸੁਸਾਇਟੀ ਹੈ ਇਹਨਾਂ ਦੇ ਵਿਚਾਰਾਂ ਅਨੁਸਾਰ ਸਾਰੇ ਧਰਮ ਬੇਕਾਰ ਹਨ ਸਾਰੇ ਧਾਰਮਿਕ ਗ੍ਰੰਥ ਝੂਠੇ ਹਨ ਅਤੇ ਸਾਰੇ ਧਾਰਮਿਕ ਰਹਿਵਰ ਅਗਿਆਨੀ ਅਤੇ ਅੰਧਵਿਸ਼ਵਾਸੀ ਹਨ ਤੀਸਰੇ ਜਥੇ ਨੇ ਕਾਲਸਾ ਪੰਥ ਵਿੱਚ ਕੁਸਪੈਠ ਕਰ ਰੱਖੀ ਹੈ ਇਹਨਾਂ ਦਾ ਕੰਮ ਹੈ ਧਾਰਮਿਕ ਲਿਬਾਸ ਪਾ ਕੇ ਆਪਣੇ ਸ਼ਬਦ ਨਾਲ ਜਿਸ ਨੂੰ ਆਪਾਂ ਸ਼ਬਦ ਜਾਲ ਵੀ ਕਹਿ ਸਕਦੇ ਹਾਂ ਸ਼ਬਦ ਜਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰਨਾ ਅਤੇ ਧੁਰ ਅੰਦਰੋਂ ਜਨ ਸਧਾਰਨ ਨੂੰ ਕਰਾਹੇ ਪਾਉਣਾ ਅੱਜ ਖਾਲਸਾ ਪੰਥ ਵਿੱਚ ਇਹ ਸਿਆਸੀ ਮੰਚ ਧਾਰਮਿਕ ਖੇਤੇ ਵਿੱਚ ਅਤੇ ਸਿੱਖ ਵਿਦਵਾ ਵਿਦਿਅਕ ਅਦਾਰਿਆਂ ਵਿੱਚ ਭਾਰੂ ਹਨ ਇਹਨਾਂ ਦੀਆਂ ਲਿਖੀਆਂ ਪੁਸਤਕਾਂ ਵਿੱਚ ਵਿਛਾਏ ਸ਼ਬਦ ਜਾਲ ਤੋਂ ਲਾਂਭੇ ਹੋ ਕੇ ਜਦ ਇਹਨਾਂ ਨਾਲ ਨਿੱਜੀ ਸੰਪਰਕ ਕੀਤਾ ਜਾਵੇ ਤਾਂ ਅਸਲੀਅਤ ਦਾ ਪਤਾ ਲੱਗਦਾ 1966-67 ਵਿੱਚ ਦਾਸ ਨੂੰ ਇੱਕ ਰਾਗੀ ਜਥੇ ਨਾਲ ਹਾਵੜੇ ਕੋਲ ਲੀਲੂਆ ਬਿਠੂਰ ਦੀ ਰੇਲਵੇ ਵਰਕਸ਼ਾਪ ਵਿੱਚ ਵਿਸਾਖੀ ਦੇ ਪ੍ਰੋਗਰਾਮ ਤੇ ਜਾਣ ਦਾ ਮੌਕਾ ਮਿਲਿਆ ਟ੍ਰੇਡ ਯੂਨੀਅਨ ਦਾ ਲੀਡਰ ਲਾਲ ਝੰਡੇ ਦਾ ਉਪਾਸ਼ਕ ਸਰਦਾਰ ਸੂਰਤਾ ਸਿੰਘ ਇਸ ਗੁਰਦੁਆਰਾ ਕਮੇਟੀ ਦਾ ਸੈਕਟਰੀ ਸੀ ਦਾੜੀ ਕੇਸ ਵਾਲੀ ਸਾਬਤ ਸੂਰਤ ਦੇਖ ਕੇ ਅਸੀਂ ਪ੍ਰਸੰਨ ਹੋਏ ਪਰ ਜਦ ਵਿਲੇ ਵੇਲੇ ਵਾਹ ਪਿਆ ਤਾਂ ਸਭ ਕੁਝ ਪ੍ਰਗਟ ਹੋ ਗਿਆ ਸਰਦਾਰ ਸੂਰਤਾ ਸਿੰਘ ਦੇ ਵਿਚਾਰ ਇਸ ਤਰ੍ਹਾਂ ਸਨ ਇਹ ਵਿਚਾਰ ਜੋ ਮੈਂ ਆਪ ਜੀ ਨਾਲ ਸਾਂਝੇ ਕਰਨ ਲੱਗਾ ਹਾਂ ਇਹ ਸੂਰਤਾ ਸਿੰਘ ਜੀ ਦੇ ਨੇ ਉਹ ਕਹਿਣ ਲੱਗਾ ਗੁਰੂ ਗ੍ਰੰਥ ਕੋਈ ਪੂਜਣਯੋਗ ਚੀਜ਼ ਨਹੀਂ ਇਹ ਇੱਕ ਕਿਤਾਬ ਹੈ ਜਦ ਦਾਦੂ ਦੀ ਸਮਾਧ ਤੇ ਤੀਰ ਨਾਲ ਨਮਸਕਾਰ ਕਰਨ ਕਰਕੇ ਸਿੱਖਾਂ ਨੇ ਗੁਰੂ ਸਾਹਿਬ ਦੇ ਘੋੜੀ ਦੀ ਵਾਗ ਫੜ ਲਈ ਉਹਨਾਂ ਸੋਚਿਆ ਇਸ ਤਰ੍ਹਾਂ ਬਾਗੀ ਹੋ ਜਾਣਗੇ ਇਸ ਲਈ ਉਹਨਾਂ ਨੇ ਕਿਤਾਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਦੇ ਕੇ ਆਪ ਮੱਥਾ ਟੇਕਿਆ ਅਤੇ ਸਿੱਖਾਂ ਨੂੰ ਇਦਾਂ ਕਰਨ ਦੀ ਰਸਮ ਤੋਰ ਦਿੱਤੀ ਤਾਂ ਕਿ ਇਹ ਡਰਦੇ ਰਹਿਣ ਇਹਨਾਂ ਅਨੁਸਾਰ ਪੰਜ ਪਿਆਰਾਂ ਦੀ ਚੋਣ ਮਨਕੜਤ ਕਹਾਣੀ ਹੈ ਗੁਰੂ ਜੀ ਦੀ ਆਸ਼ਾ ਤਾਂ ਇਹ ਸੀ ਕਿ ਦਇਆ ਧਰਮ ਹਿੰਮਤ ਮੋਕਮ ਵਾਲੇ ਗੁਣ ਸਿੱਖਾਂ ਵਿੱਚ ਭਰੇ ਜਾਣ ਤਾਂ ਸਾਹਿਬੀ ਆਪੇ ਹੀ ਆ ਜਾਵੇਗੀ ਲੰਗਣ ਛਕਣ ਪਿੱਛੋਂ ਜਦ ਗੁਰੂ ਘਰ ਦੇ ਸ਼ਰਧਾਲੂ ਭਾਂਡੇ ਮਾਂਜਣ ਦੀ ਸੇਵਾ ਕਰਨ ਲੱਗੇ ਤਾਂ ਇੱਕ ਪਾਸੇ ਹੋ ਕੇ ਉਹ ਕਾਮਰੇਡੀ ਮੁਸਕਰਾਉਣ ਲੱਗ ਪਿਆ ਤੇ ਕਹਿਣ ਲੱਗਾ ਜੇ ਗੁਰੂ ਇਹਨਾਂ ਨੂੰ ਪ੍ਰਲੋਕ ਦੇ ਸੁੱਖਾਂ ਦਾ ਲਾਰਾ ਨਾ ਲਾਉਂਦਾ ਇਹ ਭਾਂਡੇ ਕਿਸਨੇ ਮਾਂਜਣੇ ਸਨ ਸਾਡਾ ਉਤਾਰਾ ਬਦਕਿਸਮਤੀ ਨਾਲ ਉਸ ਦੇ ਘਰ ਹੀ ਸੀ ਸਾਰੀ ਰਾਤ ਨਾ ਆਪ ਸੁੱਤਾ ਨਾ ਸੌਣ ਦਿੱਤਾ ਪਰ ਗੁਰੂ ਦੀ ਕਿਰਪਾ ਸਦਕਾ ਅਸੀਂ ਵੀ ਉਸ ਦੀ ਹਰ ਗੱਲ ਦਾ ਟੁਕਮਾ ਜਵਾਬ ਦਿੰਦੇ ਰਹੇ ਅਖੀਰ ਨੂੰ ਗੋਡੇ ਟੇਕ ਗਿਆ ਸਭ ਨੂੰ ਪਤਾ ਹੈ ਕਿ ਸਿੱਖੀ ਸਰੂਪ ਵਾਲੇ ਕਾਮਰੇਡੀ ਟੋਲੇ ਨੇ ਕਾਂਗਰਸ ਨਾਲ ਮਿਲ ਕੇ ਮਾਸਟਰ ਤਾਰਾ ਸਿੰਘ ਜੀ ਵੇਲੇ ਸਾਧ ਸੰਗਤ ਬੋਰਡ ਦੇ ਨਾਂ ਹੇਠ ਗੁਰਦੁਆਰਾ ਇਲੈਕਸ਼ਨ ਲੜੀ ਪਰ ਮੂੰਹ ਦੀ ਖਾਦੀ ਇਸ ਤਰ੍ਹਾਂ ਕਾਂਗਰਸ ਦਾ ਧਰਮ ਨਿਰਲੇਪਤਾ ਦਾ ਅਤੇ ਰੱਬ ਤੋਂ ਮੁਨਕਰ ਕਾਮਰੇਡਾਂ ਦਾ ਪਾਜ ਉਗੜ ਗਿਆ ਉਸ ਪਿੱਛੋਂ ਇਸੇ ਜਥੇਬੰਦੀ ਨੇ ਲੁਧਿਆਣੇ ਦੇ ਇੱਕ ਸੰਤ ਨਾਲ ਮਿਲ ਕੇ ਸੈਮੀਨਾਰ ਕਰਵਾਏ ਕਿ ਹੁਣ ਬਾਣੇ ਦੀ ਲੋੜ ਨਹੀਂ ਬਾਣੀ ਦੀ ਲੋੜ ਹੈ ਇਸ ਤੋਂ ਅੱਗੇ ਵਿਸਮਾਦਨਾਦ ਦੇ ਰਸਾਲੇ ਵਿੱਚ ਇਹ ਲਿਖਿਆ ਗਿਆ ਕਿ ਗੁਰਬਾਣੀ ਅੱਜ ਦੇ ਸਮੇਂ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ ਅਤੇ ਸੋਧ ਦੀ ਮਹਤਾਜ ਹੈ ਜਦ ਇਸ ਦੇ ਲੇਖਕ ਅਮਰਜੀਤ ਸਿੰਘ ਗਰੇਵਾਲ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਦਿਆਰਥੀਆਂ ਅਤੇ ਹੋਰ ਗੁਰਸਿੱਖਾਂ ਵੱਲੋਂ ਲਲਕਾਰਿਆ ਗਿਆ ਤਾਂ ਉਹ ਭੱਜ ਨਿਕਲਿਆ ਇਹਨਾਂ ਨੇ ਹੀ ਆਪਣੀ ਸਾਖ ਬਣਾਉਣ ਲਈ ਪਹਿਲੀ ਵਿਸ਼ਵ ਸਿੱਖ ਸੰਮੇਲਨ ਵੇਲੇ ਉਸੇ ਸੰਤ ਨਾਲ ਮਿਲ ਕੇ ਆਪਣੇ ਤੌਰ ਤੇ ਵਿਸ਼ਵ ਸਿੱਖ ਸੰਮੇਲਨ ਬੁਲਾਉਣ ਦਾ ਐਲਾਨ ਕਰ ਦਿੱਤਾ ਪਰ ਜਥੇਦਾਰ ਟੌੜਾ ਸਾਹਿਬ ਅਤੇ ਹੋਰ ਪਤਵੰਤਿਆਂ ਦੀ ਦੂਰ ਅੰਦੇਸ਼ੀ ਸਦਕਾ ਟਕਰਾਓ ਟਲ ਗਿਆ ਈਸਾਈ ਪਾਦਰੀ ਮਿਸਟਰ ਮੈਕਲੋਡ ਦੇ ਪੈਰੋਕਾਰ ਪਿਸ਼ੋਰਾ ਸਿੰਘ ਨੇ ਜਦ ਸਿੱਖੀ ਦੀਆਂ ਜੜਾ ਹਣਾਉਣ ਵਾਲੀ ਕਿਤਾਬ ਟੈਕਸਚੁਅਸ ਐਨਾਲਿਸਿਸ ਆਫ ਗੁਰੂ ਗ੍ਰੰਥ ਸਾਹਿਬ ਲਿਖੀ ਸਾਰੇ ਸਿੱਖ ਜਗਤ ਨੇ ਇਕਮੁੱਠ ਹੋ ਕੇ ਇਸ ਦਾ ਵਿਰੋਧ ਕੀਤਾ ਪਰ ਇਹਨਾਂ ਕਾਮਰੇਡ ਵਿਦਵਾਨਾਂ ਨੇ ਪੂਰੇ ਤਾਣ ਨਾਲ ਉਸ ਦੀ ਪਿੱਠ ਠੋਕੀ ਤੇ ਅੱਜ ਵੀ ਵਕਾਲਤ ਕਰ ਰਹੇ ਹਨ ਲੁਧਿਆਣੇ ਪੰਜਾਬੀ ਭਵਨ ਵਿੱਚ ਇਹਨਾਂ ਨੇ ਕਾਨਫਰੰਸਾਂ ਆਯੋਜਿਤ ਕੀਤੀਆਂ ਕਿ ਗੁਰਬਾਣੀ ਵਿੱਚ ਵਾਹਿਗੁਰੂ ਸ਼ਬਦ ਕਿਤੇ ਨਹੀਂ ਕੇਵਲ ਭੱਟ ਬਾਣੀ ਵਿੱਚ ਹੈ ਇਸ ਲਈ ਇਸ ਨੂੰ ਸਿੱਖਾਂ ਦਾ ਗੁਰਮੰਤਰ ਕਹਿਣਾ ਅਗਿਆਨਤਾ ਹੈ 15 ਫਰਵਰੀ 1995 ਨੂੰ ਪੰਜਾਬੀ ਟ੍ਰਿਬਿਊਨ ਵਿੱਚ ਸੁਰਜੀਤ ਸਿੰਘ ਦੁਸਾਂਜ ਦਾ ਇੱਕ ਬਹੁਤ ਵੱਡਾ ਲੇਖ ਛਪਿਆ ਪੰਜਾਬ ਦਾ ਅਜੋਕਾ ਸੰਕਟ ਬ੍ਰਹਮ ਬ੍ਰਾਹਮਣਵਾਦੀ ਸਿੱਖਾਂ ਦੀ ਦੇਣ ਜਿਸ ਵਿੱਚ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਅਤੇ ਪਰੰਪਰਾਵਾਂ ਦਾ ਰੱਜ ਕੇ ਮਜ਼ਾਕ ਉਡਾਇਆ ਜਦ ਇਹਨਾਂ ਦੇ ਲੇਖ ਵਿੱਚ ਉਠਾਏ 18 ਮੁੱਦਿਆਂ ਦਾ ਸਿੱਖ ਇਤਿਹਾਸ ਅਤੇ ਗੁਰਬਾਣੀ ਦੇ ਚਾਨਣ ਵਿੱਚ ਕਿਤਾਬਚਾ ਲਿਖ ਕੇ ਸੰਗਤਾਂ ਵਿੱਚ ਵੰਡਿਆ ਗਿਆ ਅਤੇ ਇਹ ਕਾਪੀ ਇਹਨਾਂ ਨੂੰ ਭੇਜੀ ਗਈ ਤਾਂ ਇਹਨਾਂ ਨੂੰ ਕੋਈ ਜਵਾਬ ਨਾ ਆਇਆ ਅਤੇ ਦਾਸ ਨੂੰ ਚਿੱਠੀ ਲਿਖ ਕੇ ਭੇਜੀ ਕਿ ਤੁਹਾਨੂੰ ਗਲਤੀ ਲੱਗੀ ਹੈ ਮੈਂ ਬੜਾ ਸ਼ਰਧਾਲੂ ਸਿੱਖ ਹਾਂ ਪਿੱਛੋਂ ਪਤਾ ਲੱਗਾ ਕਿ ਇਹ ਲੇਖਕ ਜੀ ਨੈਕਸੇਲਾਈਟ ਲਹਿਰ ਦੇ ਸਿਰਕੜ ਬੰਦਿਆਂ ਵਿੱਚੋਂ ਸਨ ਅਤੇ ਪੀਏਯੂ ਲੁਧਿਆਣੇ ਵਿੱਚ professor of journalism ji duty ਤੇ ਹਨ ਤਾਂ ਕਦੇ ਦਾੜੀ ਕੱਟ ਲੈਂਦੇ ਹਨ ਕਦੇ ਦਾੜੀ ਰੱਖ ਲੈਂਦੇ ਹਨ ਇਹਨਾਂ ਦੇ ਖਿਆਲ ਅਨੁਸਾਰ ਜੇ ਤਰਨ ਤਨ ਸਾਹਿਬ ਦੇ ਸਰੋਵਰ ਵਿੱਚ ਝੋਨਾ ਲਾ ਦਿੱਤਾ ਜਾਵੇ ਤਾਂ ਇੱਕ ਪਿੰਡ ਦੀ ਭੁੱਖ ਮਿਟਾਉਣ ਲਈ ਚੌਲ ਕੱਢੇ ਜਾ ਸਕਦੇ ਹਨ ਪਰ ਸਿੱਖਾਂ ਨੂੰ ਇੰਨੀ ਅਕਲ ਹੀ ਨਹੀਂ ਇਹ ਗੱਲ ਉਹ ਆਪਣੀ ਜ਼ੁਬਾਨੀ ਕਹਿੰਦਾ ਕਾਮਰੇਦਾਂ ਦੇ ਕੱਢ ਇਤਿਹਾਸਕਾਰ ਡਾਕਟਰ ਫੌਜਾ ਸਿੰਘ ਨੇ ਸਿੱਖ ਇਤਿਹਾਸ ਵਿੱਚ ਮੁਸਲਮਾਨ ਇਤਿਹਾਸਕਾਰਾਂ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਲਈ ਕਤਲ ਕੀਤਾ ਗਿਆ ਕਿ ਉਹ ਲੋਕਾਂ ਕੋਲੋਂ ਜਬਰੀ ਪੈਸੇ ਉਗਰਾਉਂਦੇ ਹਨ ਜਦ ਪੰਥ ਦੇ ਪ੍ਰਸਿੱਧ ਵਿਦਵਾਨ ਸਰਦਾਰ ਕਰਪੂਰ ਸਿੰਘ ਜੀ ਨੇ ਇਸ ਨੂੰ ਅਗਿਆਨਤਾ ਮੂਰਖਤਾ ਤੇ ਭ੍ਰਿਸ਼ਟ ਬੁੱਧੀ ਵਾਲਾ ਦੁਰਪ੍ਰਚਾਰ ਸਿੱਧ ਕਰ ਦਿੱਤਾ ਤਾਂ ਝੱਟ ਫੌਜਾ ਸਿੰਘ ਨੇ ਮਾਫੀ ਮੰਗ ਲਈ ਪਰ ਕਿਤਾਬ ਵਿੱਚ ਉਹੀ ਸਭ ਕੁਝ ਰਹਿਣ ਦਿੱਤਾ ਤਾਂ ਜੋ ਪਾਠਕ ਗੁੰਮਰਾਹ ਹੁੰਦੇ ਰਹਿਣ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਦੀਆਂ ਕਿਤਾਬਾਂ ਦਾ ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜਿਸ ਨੂੰ ਸਪੋਕਸਮੈਨ ਦੇ ਐਡੀਟਰ ਜੁਗਿੰਦਰ ਸਿੰਘ ਅਤੇ ਇੰਦਰ ਸਿੰਘ ਦੀ ਜੁੰਡਲੀ ਨੇ ਸਿੱਖਾਂ ਦੀ ਆਕਾਸ਼ ਗੰਗਾ ਦਾ ਧਰੂ ਤਾਰਾ ਐਲਾਨ ਰੱਖਿਆ ਹੈ ਪੂਰਨ ਤੌਰ ਤੇ ਕਾਮਰੇਡੀ ਰੰਗ ਵਿੱਚ ਹੈ ਅਤੇ ਅਵਲ ਦਰਜੇ ਦਾ ਝੂਠਾ ਚਿਰਤਰਹੀਣ ਰਿਸ਼ਵਤਖੋਰ ਪੁਲਸੀਆ ਹੈ ਅਸੀਂ ਆਪਣੀ ਕਿਤਾਬ ਸਭ ਦੁਸ਼ਟ ਚੱਖ ਮਾਰਾ ਉਸ ਵਿੱਚ ਇਸ ਦੇ ਸਾਰੇ ਪਰਦੇ ਫਾਸ਼ ਕਰ ਦਿੱਤੇ ਹਨ ਸੰਸਾਰ ਭਰ ਦੇ ਫਿਲਾਸਫਰ ਅਤੇ ਇਤਿਹਾਸਕਾਰ ਅਤੇ ਵਿਦਵਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਅਨੇਕ ਪੱਖਾਂ ਤੋਂ ਵਿਸਮਾਦ ਹੋ ਕੇ ਤਾਰੀਫ ਕਰਦੇ ਹਨ ਪਰ ਪੰਜਾਬੀ ਟ੍ਰਿਬਿਊਨ ਵਿੱਚ ਆਪਣੀ ਅਕਲ ਦਾ ਜਗਤ ਨੂੰ ਤਮਾਸ਼ਾ ਵਿਖਾਉਣ ਵਾਲੇ ਲੇਖਕ ਸਰਦਾਰ ਦਲਬੀਰ ਸਿੰਘ ਨੇ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਨੇ ਪੈਰੀ ਇੰਨਾ ਸਫ਼ਰ ਕੀਤਾ ਉਹਨਾਂ ਦੇ ਪੈਰਾਂ ਦੀਆਂ ਬੈਈਆਂ ਵੀ ਪਾਟੀਆਂ ਹੋਣਗੀਆਂ ਪਰ ਅੱਜ ਤੱਕ ਕਿਸੇ ਨੇ ਇਸ ਪਾਸੇ ਖੋਜ ਨਹੀਂ ਕੀਤੀ ਇਹ ਵੀ ਕਰਨੀ ਚਾਹੀਦੀ ਹੈ ਦਾੜੀ ਕੇਸਾਂ ਵਾਲੇ ਅੰਮ੍ਰਿਤਧਾਰੀ ਗੁਰਸਿੱਖਾਂ ਨੂੰ ਕੱਟੜਵਾਦੀ ਅੰਧਵਿਸ਼ਵਾਸੀ ਕਹਿਣ ਵਾਲੇ ਕਾਮਰੇਡਾਂ ਦਾ ਜਗਤ ਗੁਰੂ ਬਾਰੇ ਆਹ ਦ੍ਰਿਸ਼ਟੀਕੋਣ ਹੈ ਕਿਹੜੇ ਮੂੰਹ ਨਾਲ ਇਹ ਆਪਣੇ ਆਪ ਨੂੰ ਸਿੱਖ ਕਹਿ ਲਾਉਂਦੇ ਹਨ ਇੰਦਰ ਸਿੰਘ ਘੱਗਾ ਦੇ ਦੁਬਈ ਬੈਠੇ ਸਮਰਥਕ ਇਸ ਨੂੰ ਗੁਰਸਿੱਖ ਮੰਨਦੇ ਹਨ ਜੋ ਕਿ ਖੁਦ ਦਾੜੀ ਕੱਟ ਕੇ ਰੱਖਦਾ ਸੀ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਅਤੇ ਖਾਲਸਾ ਸਕੂਲਾਂ ਵਿੱਚ ਇਹਨਾਂ ਦਾ ਪੂਰਾ ਦਬਦਬਾ ਹੈ ਨਾ ਉਹ ਖਾਲਸਾ ਕਾਲਜ ਹੈ ਬਿਲਡਿੰਗ ਤੇ ਨਿਸ਼ਾਨ ਸਾਹਿਬ ਝੂਲਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਕਾਲਜ ਦੇ ਅੰਦਰ ਵੜ ਕੇ ਦੇਖੋ ਮਹਿਸੂਸ ਹੋਵੇਗਾ ਕਿ ਬਿਹਾਰ ਦੇ ਕਾਲਜ ਵਿੱਚ ਘੁੰਮ ਰਹੇ ਹਾਂ ਜਦ ਕਿ ਗੁਰੂ ਦੀ ਗੋਲਕ ਵਿੱਚੋਂ ਪੈਸਾ ਇਹਨਾਂ ਦੀ ਤਨਖਾਹ ਲਈ ਦਿੱਤਾ ਜਾਂਦਾ ਹੈ ਕੀ ਪ੍ਰਿੰਸੀਪਲ ਦਾ ਕੋਈ ਫਰਜ਼ ਇਸ ਪਾਸੇ ਨਹੀਂ ਕਾਲਜ ਵਿੱਚ ਮੁੰਡਿਆਂ ਨੇ ਜੁੰਡਲੀਆਂ ਬਣਾਈਆਂ ਹੋਈਆਂ ਹਨ ਜਿਹੜਾ ਬੱਚਾ ਦਾੜੀ ਕੇਸ ਰੱਖਦਾ ਹੈ ਉਸ ਨੂੰ ਟਿਚਰਾਂ ਕਰਦੇ ਹਨ ਅਤੇ ਦਾੜੀ ਕੇਸ ਮਨਾਉਣ ਤੇ ਮਜਬੂਰ ਕਰਦੇ ਹਨ ਪਰ ਪ੍ਰਿੰਸੀਪਲ ਸਾਹਿਬ ਨੂੰ ਕੀ ਸਗੋਂ ਅੰਦਰੋਂ ਖੁਸ਼ ਹੁੰਦੇ ਹਨ ਕਾਮਰੇਡ ਟੀਚਰ ਬੱਚੇ ਇਕੱਠੇ ਕਰਕੇ ਸਿਖਾਉਂਦੇ ਹਨ ਜਦ ਗਰਮ ਤਵੇ ਤੇ ਅਸੀਂ ਹੱਥ ਨਹੀਂ ਰੱਖ ਸਕਦੇ ਤਾਂ ਗੁਰ ਅਰਦਨ ਦੇਵ ਤਤੀ ਤਵੀ ਤੇ ਕਿਵੇਂ ਆਪਣੇ ਆਪ ਨੂੰ ਬਿਠਾ ਸਕਦੇ ਹਨ ਇੰਦਰ ਸਿੰਘ ਘੱਗਾ ਨੇ ਕੈਨੇਡਾ ਵਿੱਚ ਇੱਕ ਗੁਰਦਾਰਾ ਸਾਹਿਬ ਦੀ ਸਟੇਜ ਤੇ ਲੈਕਚਰ ਦਿੱਤਾ ਕਿ ਜਦ ਗੁਰੂ ਸਾਹਿਬਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਤਾਂ ਬੇਹੋਸ਼ ਹੋ ਗਏ ਅਤੇ ਸੰਗਤਾਂ ਤੋਂ ਫਟਕਾਰਾਂ ਖਾਧੀਆਂ ਗੁਰਮਤ ਕਾਲਜ ਦੇ ਪ੍ਰੋਫੈਸਰ ਸਾਹਿਬ ਬੱਚੇ ਇਕੱਠੇ ਕਰਕੇ ਪੰਜਾ ਸਾਹਿਬ ਦੀ ਫੋਟੋ ਦਿਖਾ ਕੇ ਕਹਿੰਦੇ ਹਨ ਦੇਖੋ ਬੱਚਿਓ ਇਸ ਪੱਥਰ ਤੇ ਬਣੇ ਪੰਜੇ ਵਿੱਚ ਤਰੇੜਾ ਨਜ਼ਰ ਆਉਂਦੀਆਂ ਹੈ ਇਸ ਲਈ ਇਹ ਪੰਜਾ ਗੁਰੂ ਨਾਨਕ ਦੇਵ ਦਾ ਨਹੀਂ ਇਹ ਪੰਜਾ ਬਾਹਰ ਬਣਾ ਕੇ ਪੱਥਰ ਵਿੱਚ ਫਿੱਟ ਕੀਤਾ ਹੋਇਆ ਹੈ ਕਿਉਂਕਿ ਜਦ ਐਡਾ ਵੱਡਾ ਸਾਇੰਸਦਾਨ ਨਿਊਟਨ ਗਲੀਲੀਓ ਜਾਂ ਹੋਰ ਇਸ ਤਰ੍ਹਾਂ ਪੰਜਾ ਪੱਥਰ ਵਿੱਚ ਨਹੀਂ ਲਾ ਸਕਦਾ ਤਾਂ ਗੁਰੂ ਨਾਨਕ ਦੇਵ ਜੀ ਸਾਡੇ ਵਰਗੇ ਇਨਸਾਨ ਸੀ ਉਹ ਕਿਵੇਂ ਕਰ ਸਕਦੇ ਹਨ ਇਸ ਨੂੰ ਗੁਰੂ ਨਾਨਕ ਦਾ ਪੰਜਾ ਕਹਿਣ ਵਾਲੇ ਸਿੱਖ ਮੂਰਖ ਅੰਧ ਵਿਸ਼ਵਾਸੀ ਤੇ ਜਾਹਲ ਹਨ ਇਹ ਇੰਦਰ ਸਿੰਘ ਘੱਗਾ ਦਾ ਕਹਿਣਾ ਜਦ ਇੰਦਰ ਸਿੰਘ ਘੱਗਾ ਨੇ ਅਮਰੀਕਾ ਦੇ ਇੱਕ ਗੁਰਦੁਆਰੇ ਦੀ ਸਟੇਜ ਤੇ ਇਹ ਸਭ ਕੁਝ ਬੋਲ ਦਿੱਤਾ ਤਾਂ ਸੰਗਤਾਂ ਨੇ ਫਟਕਾਰ ਦਿੱਤਾ ਜਦ ਸੰਗਤਾਂ ਨੇ ਇਸ ਦੀਆਂ ਅਜਿਹੀਆਂ ਗਤੀਵਿਧੀਆਂ ਦੀ ਰਿਪੋਰਟ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਭੇਜੀ ਤਾਂ ਉਹਨਾਂ ਨੇ ਇਸ ਦੀ ਗੁਰਦੁਆਰਾ ਸਟੇਜ ਤੇ ਬੋਲਣ ਦੀ ਹਰ ਇੱਕ ਗੱਲ ਉੱਤੇ ਪਾਬੰਦੀ ਪਾਬੰਦੀ ਲਗਾ ਦਿੱਤੀ ਇਹ ਦੇਖ ਕੇ ਮਸ਼ੀਨਰੀ ਕਾਲਜ ਕੂਚਾ ਫੀਲਡਗੰਜ ਲੁਧਿਆਣਾ ਨੇ ਸਿੱਖ ਫਲਵਾੜੀ ਅਤੇ ਅਜੀਤ ਅਖਬਾਰ ਵਿੱਚ ਬਿਆਨ ਦੇ ਦਿੱਤਾ ਕਿ ਸਾਡਾ ਇੰਦਰ ਸਿੰਘ ਘੱਗਾ ਨਾਲ ਕੋਈ ਲੈਣਾ ਦੇਣਾ ਨਹੀਂ ਜਦ ਕਿ ਉਹ ਆਪ ਇਸੇ ਵਿਚਾਰਧਾਰਾ ਦੇ ਹਾਮੀ ਹਨ ਵੇਈ ਨਦੀ ਦੇ ਪ੍ਰਵੇਸ਼ ਤੋਂ ਬਾਹਰ ਆ ਕੇ ਜਦ ਗੁਰੂ ਸਾਹਿਬ ਨੇ ਹੋਕਾ ਦਿੱਤਾ ਨਾ ਕੋ ਹਿੰਦੂ ਨਾ ਮੁਸਲਮਾਨ ਤਾਂ ਗੁਰੂ ਸਾਹਿਬ ਦਾ ਭਾਵ ਤਾਂ ਇਹ ਸੀ ਕਿ ਨਾ ਮੁਸਲਮਾਨ ਆਪਣੇ ਧਰਮ ਤੇ ਖੜੇ ਹਨ ਨਾ ਹਿੰਦੂ ਦੋਨੋਂ ਆਪਣੀ ਅਸਲੀ ਧਰਮ ਤੋਂ ਦੂਰ ਚਲੇ ਗਏ ਹਨ ਗੁਰੂ ਸਾਹਿਬ ਆਪ ਮਾਝ ਕੀ ਵਾਰ ਵਿੱਚ ਇੰਜ ਲਿਖਦੇ ਹਨ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅੰਗ 141 ਇਸੇ ਤਰ੍ਹਾਂ ਬ੍ਰਾਹਮਣ ਨੂੰ ਕਿਹਾ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਅੰਗ 1411 ਪਰ ਕਾਮਰੇਡ ਵੀਰ ਪ੍ਰਚਾਰ ਕਰ ਰਹੇ ਹਨ ਕਿ ਦੇਖੋ ਜੀ ਗੁਰੂ ਸਾਹਿਬ ਨੇ ਜਦ ਮੁੱਢੋਂ ਹੀ ਧਰਮਾਂ ਨੂੰ ਨਕਾਰ ਦਿੱਤਾ ਤਾਂ ਉਹ ਆਪਣਾ ਨਵਾਂ ਧਰਮ ਕਿਵੇਂ ਚਲਾ ਸਕਦੇ ਹਨ ਇਸ ਲਈ ਸਿੱਖ ਧਰਮ ਕੋਈ ਧਰਮ ਨਹੀਂ ਹੈ ਸਿਆਲਕੋਟ ਭਾਈ ਮੂਲੇ ਕੋਲੋਂ ਜਦ ਮਹਾਰਾਜ ਨੇ ਕਹਿ ਦਿੱਤਾ ਜਿਉਣਾ ਝੂਠ ਅਤੇ ਮਰਨਾ ਸੱਚ ਤਾਂ ਇਹਨਾਂ ਨੇ ਪ੍ਰਚਾਰ ਕੀਤਾ ਕਿ ਦੇਖੋ ਜੀ ਗੁਰੂ ਸਾਹਿਬ ਆਪ ਕਹਿ ਰਹੇ ਹਨ ਕਿ ਜਿਉਣ ਲਈ ਝੂਠ ਬੋਲਣਾ ਹੀ ਪਵੇਗਾ ਜੇ ਸੱਚ ਬੋਲੋਗੇ ਤਾਂ ਮਰ ਜਾਵੋਗੇ ਮਜ਼ੇ ਦੀ ਗੱਲ ਹੈ ਕਿ ਇਹ ਦੁਸ਼ਟ ਪ੍ਰਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਵਿਦਿਅਕ ਅਦਾਰਿਆਂ ਦੀਆਂ ਸੁਸਾਇਟੀਆਂ ਵੱਲੋਂ ਚਲਾਏ ਜਾ ਰਹੇ ਖਾਲਸਾ ਸਕੂਲਾਂ ਅਤੇ ਕਾਲਜਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਕਿਸੇ ਨੂੰ ਕੋਈ ਅਹਿਸਾਸ ਨਹੀਂ ਹੈ ਪੰਜਾਬ ਦੀ ਮਾਲਵਾ ਬੈਲਟ ਪੈਪਸੂ ਵੇਲੇ ਕਾਮਰੇਡਾਂ ਦਾ ਗੜ ਰਹਿਣ ਕਰਕੇ ਅੱਜ ਕੱਲ ਇੱਥੇ ਵਿਦਿਆਰਥੀ ਪੂਰਾ ਦੇ ਪੂਰ ਕੇਸ ਕਤਲ ਕਰਵਾ ਰਹੇ ਹਨ ਜਿੰਦ ਵਿੱਚ ਮੇਰਾ ਵਾ ਅਨੇਕਾਂ ਮੁਸਲਮਾਨਾਂ ਨਾਲ ਪਿਆ ਹੈ ਉਹਨਾਂ ਕਦੇ ਨਹੀਂ ਕਿਹਾ ਕਿ ਤੁਸੀਂ ਦਾੜੀ ਕੇਸ ਕਿਉਂ ਰੱਖਦੇ ਹੋ ਪਰ ਆਰੀਆ ਸਮਾਜੀ ਅਤੇ ਕਾਮਰੇਡੀ ਸਿੱਖਾਂ ਨਾਲ ਦੋਸਤੀ ਪਾ ਕੇ ਵੇਖੋ ਹਫ਼ਤੇ ਪਿੱਛੋਂ ਤੁਹਾਨੂੰ ਸਿੱਖੀ ਸਰੂਪ ਬਾਰੇ ਤਨਜਾਂ ਸੁਣਨ ਨੂੰ ਮਿਲਣਗੀਆਂ ਸਿੱਖੀ ਸਰੂਪ ਦੀ ਨਿਸ਼ਾਨੀ ਕਿਰਪਾਨ ਨੂੰ ਡਹਾ ਕਹਿਣਗੇ ਅਤੇ ਜੇ ਕੋਈ ਨਾਮ ਜਪ ਰਿਹਾ ਹੋਵੇ ਕਹਿਣਗੇ ਡੰਗਰ ਹੈ ਉਗਾਲੀ ਕਰ ਰਿਹਾ ਹੈ ਦਫ਼ਤਰਾਂ ਵਿੱਚ ਸਰਕਾਰੀ ਫੈਕਟਰੀਆਂ ਵਿੱਚ ਇਹ ਆਪ ਕ੍ਰਿਕਟ ਦੀ ਕਮੈਂਟਰੀ ਚਸਕੇ ਨਾਲ ਸੁਣਨਗੇ ਪਰ ਜੇ ਕੋਈ ਛਿੱਕ ਮਾਰ ਕੇ ਵੀ ਵਾਹਿਗੁਰੂ ਕਹਿ ਦੇਵੇ ਤਾਂ ਕਹਿਣਗੇ ਇਹ ਕੋਈ ਗੁਰਦੁਆਰਾ ਹੈ ਧਾਰਮਿਕ ਅਸਥਾਨਾਂ ਤੇ ਹੁੰਦੀਆਂ ਕੁਰੀਤੀਆਂ ਅਤੇ ਪਖੰਡ ਤੋਂ ਹਰ ਇੱਕ ਸਮਝਦਾਰ ਬੰਦਾ ਦੁਖੀ ਹੈ ਪਰ ਗਰੀਬਾਂ ਦੇ ਸ਼ੋਸ਼ਣ ਦੀ ਦੁਹਾਈ ਦੇਣ ਵਾਲੇ ਇਹ ਕਾਮਰੇਡ ਪਹਿਲਾਂ ਆਪਣੇ ਮੰਜੇ ਹੇਠਾਂ ਸੋਟਾ ਮਾਰ ਕੇ ਦੇਖਣ ਸਰਕਾਰੀ ਨੌਕਰੀ ਵੇਲੇ 32 ਸਾਲਾਂ ਮੇਰਾ ਇਹਨਾਂ ਨਾਲ ਵਾਹ ਪਿਆ ਹੈ ਕਿਸੇ ਵਰਕਰ ਦੀ ਸਾਲਾਨਾ ਤਰੱਕੀ ਲੁਆਉਣੀ ਹੋਵੇ ਤਾਂ ਇਹਨਾਂ ਦੀ ਫੀਸ ਇੱਕ ਸ਼ਰਾਬ ਦੀ ਬੋਤਲ ਅਤੇ ਇੱਕ ਮੁਰਗਾ ਹੈ ਕੋਈ ਤਰੱਕੀ ਰੁਕ ਜਾਏ ਬਹਾਲ ਕਰਾਉਣ ਲਈ ਹੋਟਲ ਵਿੱਚ ਇੱਕ ਪਾਰਟੀ ਹੈ ਬਦਲੀ ਰੁਕਵਾਣੀ ਹੋਵੇ ਹਜ਼ਾਰਾਂ ਰੁਪਈਆ ਦਾ ਬਿੱਲ ਬਣ ਜਾਂਦਾ ਹੈ ਪੂਰੀ ਤਨਦੇਹੀ ਨਾਲ ਕੰਮ ਕਰਨ ਵਾਲੇ ਇਮਾਨਦਾਰ ਅਤੇ ਡਿਸਪਲਿਨ ਵਾਲਾ ਸੁਪਰਵਾਈਜ਼ਰ ਅਤੇ ਅਫਸਰ ਇਹਨਾਂ ਦੀ ਲਾਲ ਕਿਤਾਬ ਵਿੱਚ ਵੱਡਾ ਜ਼ਾਲਮ ਹੈ ਸ਼ਰੀਫ ਅਫਸਰ ਅਤੇ ਦਫ਼ਤਰਾਂ ਵਿੱਚ ਗਧੇ ਵਾੜਦੇ ਇਹ ਕਾਮਰੇਡ ਮੈਂ ਆਪ ਦੇਖੇ ਹਨ ਜਿਹੜਾ ਅਫਸਰ ਇਹਨਾਂ ਵਰਗਾ ਹੋਵੇ ਉਸ ਨੂੰ ਸਲਾਮ ਕਰਨਗੇ ਤਾਰੀਫ ਵੀ ਕਰਨਗੇ ਇਕੱਠੇ ਬੈਠ ਕੇ ਖਾਣਗੇ ਪੀਣਗੇ ਥੋੜੇ ਸਾਲ ਹੋਏ ਕਪੂਰਥਲਾ ਕੋਚ ਫੈਕਟਰੀ ਦਾ chief engineer mister Randhir Singh ਛੁੱਟੀ ਪਿੱਛੋਂ ਘਰ ਨੂੰ ਜਾ ਰਿਹਾ ਸੀ ਦੂਸਰੀ ਸ਼ਾਪ ਦੇ ਵਰਕਰਾਂ ਨੇ ਧਰਨਾ ਦਿੱਤਾ ਹੋਇਆ ਸੀ ਬਗੈਰ ਕਿਸੇ ਕਾਰਨ ਤੋਂ ਸਾਰੇ ਕਾਮਰੇਡ ਟੁੱਟ ਕੇ ਪੈ ਗਏ ਕੱਪੜੇ ਪਾੜ ਦਿੱਤੇ ਮੂੰਹ ਤੇ ਪੇਂਟ ਮਾਰ ਦਿੱਤਾ ਸਰਬ ਸਾਂਝੀ ਵਾਲਤਾ ਦੇ ਅਲੰਬਰਦਾਰ ਕਿਸੇ ਕਾਮਰੇਡ ਨੇ ਉਸ ਵਿਚਾਰੇ ਦੀ ਮਦਦ ਨਹੀਂ ਕੀਤੀ ਸਰਕਾਰੀ ਦਫ਼ਤਰਾਂ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਫੈਕਟਰੀਆਂ ਵਿੱਚ ਇਹਨਾਂ ਦਾ ਪੂਰਾ ਦਬਦਬਾ ਹੈ ਕੋਈ ਅਫਸਰ ਚੁਰਕ ਨਹੀਂ ਸਕਦਾ ਜੇ ਦਿਨ ਦੇ 8 ਘੰਟਿਆਂ ਵਿੱਚੋਂ 2 ਘੰਟੇ ਵੀ ਕੋਈ ਕੰਮ ਕਰ ਦੇਵੇ ਤਾਂ ਬੜੀ ਮਿਹਰਬਾਨੀ ਹੈ ਫਲਸਰੂਪ ਸਾਰੇ ਸਰਕਾਰੀ ادارے ਘਾਟੇ ਵਿੱਚ ਜਾ ਰਹੇ ਹਨ ਅਤੇ ਦੇਸ਼ ਦਾ ਬੇੜਾ ਗਰਕ ਹੋ ਰਿਹਾ ਹੈ ਅੱਜ ਤੱਕ ਕਿਸੇ ਕਾਮਰੇਡ ਲੀਡਰ ਨੇ ਕਦੇ ਵਰਕਰਾਂ ਨੂੰ ਨਹੀਂ ਕਿਹਾ ਕਿ ਪੂਰਾ ਕੰਮ ਕਰੋ ਕਿ ਇਹੀ ਲੈਨਿਨਵਾਦ ਅਤੇ ਮਾਰਕਸਵਾਦ ਹੈ ਬਾਜ ਆਏ ਐਸੀ ਮੁਹੱਬਤ ਸੇ ਉਠਾਓ ਪਾਨਦਾਨ ਆਪਣਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਸੂਰੇ ਸਿੰਘ ਅੱਜ ਵੀ ਮੌਜੂਦ ਹਨ ਜੋ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦੇ ਹਨ ਪਰ ਦੂਸਰੇ ਪਾਸੇ 1971 ਦੀ ਰੇਲਵੇ ਹੜਤਾਲ ਕਰਾਉਣ ਵਾਲੇ ਲੀਡਰ ਬਿਮਾਰੀ ਦਾ ਸਰਟੀਫਿਕੇਟ ਲੈ ਕੇ ਬਚ ਗਏ ਅਤੇ ਬੈਗਾਨੇ ਪੁੱਤਰਾਂ ਨੂੰ ਮਰਵਾ ਗਏ ਜਦ ਪੁੱਛਿਆ ਕੀ ਹਾਲ ਹੈ ਉੱਤਰ ਸੀ ਮਜੇ ਮੇ ਹੈ ਇੱਕ ਹੜਤਾਲ ਕਰਵਾਈ ਹੈ ਇੱਕ ਲੜਕੀ ਕੀ ਸ਼ਾਦੀ ਕਰ ਦੀ ਦੂਸਰੀ कराएंगे ਦੂਸਰੀ ਕੀ ਕਰ देंगे ਅੱਜ ਕੱਲ ਦੇ ਅਖੌਤੀ ਲਾਲ ਝੰਡੇਵਾਲ ਕਾਮਰੇਡਾਂ ਦੀ ਇਹੀ ਸਹੀ ਤਸਵੀਰ ਹੈ ਕਿ ਅਸੀਂ ਇਹਨਾਂ ਅਖੌਤੀ ਕਾਮਰੇਡਾਂ ਨੂੰ ਪੁੱਛ ਸਕਦੇ ਹਾਂ ਕਿ 1984 ਦੇ ਬਲੂ ਸਟਾਰ ਆਪਰੇਸ਼ਨ ਵੇਲੇ ਤੁਹਾਡੀ ਕੀ ਪ੍ਰਤੀਕਿਰਿਆ ਸੀ ਸਵਾਏ ਸਿੱਖ ਲੀਡਰਾਂ ਨੂੰ ਭੰਡਣ ਦੇ ਪੁਲਿਸ ਜ਼ਬਰ ਦੇ ਪੀੜਤ ਅਨਾਥ ਬੱਚਿਆਂ ਲਈ ਅਤੇ ਵਿਧਵਾਵਾਂ ਲਈ ਤੁਸੀਂ ਹੁਣ ਤੱਕ ਕੀ ਕੀਤਾ ਹੈ ਕੀ ਇਹ ਮਾਨਵਤਾ ਦੇ ਅੰਗ ਨਹੀਂ ਸੀ ਮਨੁੱਖੀ ਅਧਿਕਾਰਾਂ ਦੀ ਅਲੰਬਰਦਾਰ ਸ੍ਰੀ ਜਸਵੰਤ ਸਿੰਘ ਖਾਲੜਾ ਬਾਰੇ ਪੁਲਿਸ ਦੇ ਕਿਰਦਾਰ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਬਲੂ ਸਟਾਰ ਆਪਰੇਸ਼ਨ ਵੇਲੇ ਇਹਨਾਂ ਨੇ ਡਟ ਕੇ ਕਾਂਗਰਸ ਦਾ ਸਾਥ ਦਿੱਤਾ ਆਪਣੇ ਆਪ ਨੂੰ ਕਾਮਰੇਡ ਸਿੱਖ ਕਹਾ ਰਹੇ ਸਨ ਜਿਹੜੇ ਉਹਨਾਂ ਦੀ ਗੱਲ ਹੈ ਇਹਨਾਂ ਨੇ ਕਾਮਰੇਡੀ ਸਿੱਖਾਂ ਨੇ ਬਲੂ ਸਟਾਰ ਆਪਰੇਸ਼ਨ ਵੇਲੇ ਡਟ ਕੇ ਕਾਂਗਰਸ ਦਾ ਸਾਥ ਦਿੱਤਾ ਇਸ ਪਿੱਛੋਂ ਜਦ ਸਿੱਖੀ ਨੂੰ ਪ੍ਰਣਾਏ ਜੁਝਾਰੂ ਸਿੱਖਾਂ ਨੇ ਹਥਿਆਰ ਚੁੱਕ ਲਏ ਤਾਂ ਬਜਾਏ ਇਸ ਦੇ ਕਿ ਇਹਨਾਂ ਦੀ ਮਦਦ ਕਰਨ ਇਹਨਾਂ ਨੂੰ ਖੂਨਖਾਰ ਅਤਵਾਦੀ ਵਖਵਾਦੀ ਅਤੇ ਦੇਸ਼ ਦੇ ਗਦਾਰ ਕਿਹਾ ਬਲਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਆਪਣੀ ਸੈਨਾ ਬਣਾ ਕੇ ਇਹਨਾਂ ਦਾ ਮੁਕਾਬਲਾ ਕੀਤਾ ਸਰਕਾਰ ਦੇ ਬਣਾਏ ਖਾੜਕੂਆਂ ਦੀਆਂ ਕਾਲੀਆਂ ਕਰਤੂਤਾਂ ਨੂੰ ਇਹਨਾਂ ਨੇ ਸਿੱਖਾਂ ਸਿੱਖ ਜੁਝਾਰੀਆਂ ਦੇ ਨਾਮ ਮੜ ਕੇ ਬਦਨਾਮ ਕੀਤਾ ਇਹ ਕਾਮਰੇਡੀ ਸਿੱਖ ਜੋ ਕਿ ਸਰਕਾਰ ਨੇ ਖੁਆੜਕਾਂ ਵਿੱਚ ਰਲਾ ਦਿੱਤੇ ਇਹਨਾਂ ਨੇ ਉਹ ਕਾਲੀਆਂ ਕਰਤੂਤਾਂ ਕੀਤੀਆਂ ਤਾਂ ਜੋ ਜੁਝਾਰੂ ਸਿੱਖ ਬਦਨਾਮ ਹੋ ਸਕਣ ਦੇਸ਼ ਦੇ ਹੋਰ ਪ੍ਰਾਂਤਾਂ ਵਿੱਚ ਨੈਕਸਲਾਈਟ ਜਦ 20 30 ਬੰਦੇ ਮਾਰ ਦੇਣ ਤਾਂ ਇਹਨਾਂ ਲਈ ਪੁੰਨ ਦਾ ਕੰਮ ਹੈ ਪਰ ਜੇ ਸਿੱਖ ਖਾੜਕੂ ਗਲਤੀ ਨਾਲ ਹੀ ਕਰਨ ਉਹ ਦੇਸ਼ ਦੇ ਗੱਦਾਰ ਹਨ ਪਿਛਲੇ 25 ਸਾਲਾਂ ਤੋਂ ਇਹ ਕਾਮਰੇਡ ਬੰਗਾਲ ਤੇ ਰਾਜ ਕਰ ਰਹੇ ਹਨ ਕਿ ਬੰਗਾਲ ਸਵਰਗ ਬਣ ਗਿਆ ਬਾਕੀ ਪ੍ਰਾਂਤਾਂ ਵਰਗੀ ਭੁਖਮਰੀ ਬੇਰੋਜ਼ਗਾਰੀ ਅਤੇ ਬਦਮਾਸ਼ੀ ਉੱਥੇ ਵਾਪਰ ਰਹੀ ਹੈ ਤਾਂ ਫਿਰ ਸਾਨੂੰ ਨਾਸਕਤਾ ਵਾਲੀ ਕਾਮਰੇਡਾਂ ਦੀ ਕੀ ਲੋੜ ਹੈ ਪਿਛਲੇ ਦਿਨਾਂ ਵਿੱਚ ਬੰਗਾਲ ਨੇ ਦੇ ਨੰਦੀਗ੍ਰਾਮ ਦੇ ਕਾਂਡ ਵਿੱਚ ਬੰਗਾਲ ਦੀ ਕਮਿਊਨਿਸਟ ਸਰਕਾਰ ਨੇ ਜੋ ਜੋ ਜ਼ੁਲਮ ਆਮ ਪਿੰਡੂ ਗਰੀਬਾਂ ਜਨਤਾ ਤੇ ਕੀਤੇ ਇੱਕ ਵਾਰੀ ਅੰਗਰੇਜ਼ੀ ਸਰਕਾਰ ਦੇ ਗੁਲਾਮੀ ਵਾਲੇ ਦਿਨ ਯਾਦ ਕਰਵਾ ਦਿੱਤੇ ਪਿਛਲੇ 25 ਸਾਲਾਂ ਤੋਂ ਰਾਜ ਕਰਦਿਆਂ ਨੂੰ ਹੁਣ ਯਾਦ ਆਇਆ ਕਿ ਕਲਕੱਤੇ ਵਿੱਚ ਬੰਦੇ ਦੀ ਸਵਾਰੀ ਲਈ ਬੰਦੇ ਦਾ ਘੋੜੇ ਵਾਂਗ ਜੁੜਨਾ ਅਯੋਗ ਹੈ ਇਸ ਲਈ ਤਕਰੀਬਨ ਕੁਝ ਸਾਲ ਹੋਏ ਸਰਕਾਰੀ ਹੁਕਮ ਨਾਲ ਬੰਦ ਕੀਤਾ ਹੈ ਜਦ ਕਿ ਹਕੂਮਤ ਸੰਭਾਲਣ ਤੋਂ ਦੂਸਰੇ ਦਿਨ ਹੀ ਇਹ ਅਣਮਨੁੱਖੀ ਵਰਤਾਰਾ ਬੰਦ ਹੋਣਾ ਚਾਹੀਦਾ ਸੀ ਪੂਰੀ ਮਾਨਵਤਾ ਨੂੰ ਸਮਰਪਿਤ ਭਗਤ ਪੂਰਨ ਸਿੰਘ ਦੇ ਚਲਾਏ ਪਿੰਗੜ ਵਾਲੇ ਲਈ ਤੁਹਾਡਾ ਕੀ ਯੋਗਦਾਨ ਹੈ ਭਗਤ ਜੀ ਦੀਆਂ ਲਿਖਤਾਂ ਤੋਂ ਪਤਾ ਚੱਲਦਾ ਹੈ ਕਿ 80% ਦੀ ਮਾਇਆ ਗੁਰੂ ਦੇ ਸਿੱਖਾਂ ਵੱਲੋਂ ਆ ਰਹੀ ਹੈ ਉੜੀਸਾ ਦੇ ਸਮੁੰਦਰੀ ਤੂਫਾਨ ਵੇਲੇ ਲੰਗਰ ਗੁਰੂ ਕਾ ਸਿੱਖ ਲਾਏ ਗੁਜਰਾਤ ਦੇ ਪਛਾਲ ਵੇਲੇ ਲੰਗਰ ਗੁਰੂ ਕਾ ਸਿੱਖ ਲਾਏ ਫਿਰ ਵੀ ਗੁਰੂ ਦੇ ਸਿੱਖ ਅੰਧ ਵਿਸ਼ਵਾਸੀ ਮੂਰਖ ਅਤੇ ਕੱਟੜਵਾਦੀ ਹਨ ਜਿਹੜਾ ਕੇਵਲ ਲਾਲ ਝੰਡਾ ਚੁੱਕ ਕੇ ਜਿੰਦਾਬਾਦ ਮੁਰਦਾਬਾਦ ਕਰੇ ਭਲਿਆਂ ਦੇ ਕੱਪੜੇ ਪਾੜੇ ਨਾ ਕੰਮ ਕਰੇ ਨਾ ਕਰਨ ਦੇਵੇ ਉਹ ਉਗਾਹ ਵਧੂ ਤੇ ਪ੍ਰਗਤੀਸ਼ੀਲ ਹੈ ਇਹ ਹੈ ਕਾਮਰੇਡੀ ਸਿੱਖਾਂ ਦਾ ਇਨਸਾਫ ਇਸ ਨੂੰ ਸਮਝਾਓ ਇਨਾਂ ਦੀ ਚਿਰਾਂ ਦੀ ਖਾਇਸੀ ਸੀ ਕਿ ਕਿਵੇਂ ਅਸੀਂ ਅੰਮ੍ਰਿਤ ਛਕਣ ਪੰਜ ਕਕਾਰੀ ਰਹਿਤ ਅਤੇ ਨਿਤਨੇਮ ਤੋਂ ਮੁਕਤ ਹੋਈਏ ਅਤੇ ਸੱਚੇ ਸੁੱਚੇ ਸਿੱਖ ਅਖਵਾ ਕੇ ਪੰਜਾਂ ਪਿਆਰਿਆਂ ਦਾ ਗੱਫਾ ਲਈਏ ਅਤੇ ਗੁਰਦੁਆਰਾ ਗੋਲਕਾਂ ਤੇ ਕਬਜ਼ਾ ਕਰਕੇ ਲੈਨਨਵਾਦੀ ਅਤੇ ਮਾਰਕਸਵਾਦੀ ਪ੍ਰਚਾਰ ਕਰੀਏ ਜਦ ਪੰਜਾਬ ਵਿੱਚ ਇਹਨਾਂ ਦੀ ਕੋਈ ਪੇਸ਼ ਨਾ ਚੱਲੀ ਤਾਂ ਆਪਣਾ ਹੈੱਡ ਆਫਿਸ ਕੈਨੇਡਾ ਬਣਾ ਲਿਆ ਤੇ ਆਪਣੇ ਕਾਲੇ ਅਫਗਾਨੇ ਵਰਗੇ ਬੈ ਖਰੀਦਾ ਰਹੀ ਸਿੱਖੀ ਸਿਧਾਂਤ ਨੂੰ ਮਲਿਆ ਮੇਟ ਕਰਨ ਲਈ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਨਾਮੀ ਪੁਸਤਕ ਲਿਖਾਈਆਂ ਗਈਆਂ ਬ੍ਰਾਹਮਣਵਾਦ ਦਾ ਨਕਲੀ ਭੂਤ ਖੜਾ ਕਰਕੇ ਅਤੇ ਸ਼ਬਦ ਜਾਲ ਵਿਛਾ ਕੇ ਸਿੱਖੀ ਪਰੰਪਰਾ ਰਹਿਤ ਮਰਿਆਦਾ ਅਤੇ ਸਿੱਖੀ ਸਿਧਾਂਤ ਦੀ ਉਹ ਕਿਹੜੀ ਗੱਲ ਹੈ ਜਿਸ ਦਾ ਮਜ਼ਾਕ ਇਹਨਾਂ ਕਿਤਾਬਾਂ ਵਿੱਚ ਨਾ ਉਡਾਇਆ ਗਿਆ ਹੋਵੇ ਤੇ ਗੁਰਸਿੱਖਾਂ ਨੂੰ ਇਹਨਾਂ ਗੱਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ